ਕੰਧੀ ਉੱਤੇ ਰੁਖੜਾ ਕਿਚਰਕ ਬੰਦੇ ਬੰਨੇ ਧੀਰ ਰੀਦਾ ਕੱਚੇ ਭਾਂਡੇ ਰੱਖੀਐ ਕਿਚਰਕ ਤਾਈ ਨੀਰ ਕਿਚਰ ਹੈ ਕਿ ਰਾਰੇ ਨੂੰ ਉੱਪਰ ਕੰਧੀ ਉੱਤੇ ਰੁਖੜਾ ਕਿਚਰਕ ਬੰਦੇ ਧੀਰ ਜਿਹੜਾ ਰੁਖ ਕੰਧ ਉੱਤੇ ਖੜਾ ਕਿਨਾਰੇ ਤੇ ਖੜਾ ਦਰਿਆ ਦੀ ਢਾਹ ਤੇ ਆ ਦੀਵਾਰ ਤੇ ਜੰਮਿਆ ਰੁਖ ਦੀਵਾਰ ਤੇ ਵੀ ਜਮੇ ਹੁੰਦੇ ਰੁੱਖ ਕੱਚੀਆਂ ਕੰਨਾਂ ਹੁੰਦੀਆਂ ਸੀ ਅੱਗੇ ਕੁਝ ਪਿੱਪਲ ਵਗੈਰਾ ਰੁੱਖ ਜਮੇ ਹੁੰਦੇ ਸੀ ਪੱਕੀਆਂ ਦੇ ਵੀ ਜਮੇ ਜਾਂਦੇ ਪੱਕੀਆਂ ਦੇ ਵੀ ਜਮੇ ਹੁੰਦੇ ਨੇ ਉਹ ਕਿੰਨਾ ਜਰ ਖੜਾ ਰਹੂਗਾ ਆਖਰ ਉਹਨੇ ਵੱਡਾ ਉਹ ਦੀਵਾਰ ਢਾ ਦੇਣੀ ਹੈ ਜੇ ਆਪਾਂ ਕੰਧ ਦਾ ਅਰਥ ਦੀਵਾਰ ਵੀ ਲੈ ਲਈਏ ਕੰਧ ਲੈ ਲਈਏ ਤਾਂ ਵੀ ਕੋਈ ਗੱਲ ਹੈ ਜ਼ਮੀਨ ਤੇ ਦਾ ਰੁੱਖ ਟਿਕ ਸਕਦਾ ਕੰਧ 'ਚ ਮਿੱਟੀ ਜ਼ਰੂਰ ਹੁੰਦੀ ਹੈ ਪਰ ਰੁੱਖ ਦਾ ਭਾਵ ਥੋੜੀ ਸਾਰ ਸਕਦੀ ਹੈ ਉਹ ਸਹੀ ਵਿਵਾਦ ਤੇ ਜਿਹੜਾ ਰੁਖ ਪੈਦਾ ਹੋ ਗਿਆ ਉਹ ਕਿੰਨਾ ਵਿਚਾਰ ਉਹ ਦੇਖੂਗਾ ਵੀ ਮੇਰੀ ਜ਼ਿੰਦਗੀ ਹੈ ਕਿੰਨਾ ਇਹ ਧੀਰ ਜ਼ਰੂਰ ਉਹਦਾ ਡਿੱਗੇ ਹੀ ਡਿੱਗਿਆ ਕਿਸੇ ਦਾ ਉਹ ਬੰਦਾ ਮਾਲਕ ਨਹੀਂ ਉਹਨੂੰ ਪੁੱਟ ਕੇ ਪਰੇ ਮਾਰਨਾ ਵੀ ਮੇਰੀ ਕੰਧ ਢਾਹੂਗਾ ਕੋਠਾ ਢਾ ਦੂ ਤੇ ਨਹੀਂ ਤਾਂ ਕੰਧ ਉਹਨੇ ਢਾਇ ਲੈਣੀ ਹੈ ਜੇ ਮਾਲਕ ਇਹ ਜਾਇਆ ਨਾ ਵੀ ਪੱਪੜ ਨਹੀਂ ਪਟਣਾ ਜੋ ਮਰਜ਼ੀ ਹੋ ਜਾਏ ਫਿਰ ਉਹ ਦੀਵਾਰ ਢਾਹੂ ਉਹਨੇ ਤਾਂ ਕਰਨਾ ਹੀ ਕਰਨਾ ਖਦਾਂ ਧਰਤੀ ਤੇ ਆ ਕਿਚਰ ਬੰਦੇ ਧੀਰ ਕੰਦੀ ਉੱਤੇ ਰੁਕਾ ਕਿਚਰਕ ਬੰਨੇ ਧੀਰ ਕਿੰਨਾ ਕਿਚਰ ਧੀਰ ਬਣੂ ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਦਾ ਹੀ ਨਹੀਂ ਹਾਂ ਕੱਚੇ ਭਾਂਡੇ 'ਚ ਕਿੰਨਾ ਚਿਰ ਤੁਸੀਂ ਪਾਣੀ ਰੱਖ ਲਓਗੇ ਉਸ ਜੇ ਪਾ ਵੀ ਦੋਗੇ 5 7 10 ਮਿੰਟ ਪਾਣੀ ਤੇ ਹੋਊਗਾ ਉਸ ਬਾਕੀ ਭਾਂਡੇ ਨੇ ਫੁਰ ਜਾਣਾ ਪਾਣੀ ਨੇ ਭਾਂਡੇ ਨੇ ਗੱਲਾ ਹੋ ਕੇ ਬਹਿ ਜਾਣਾ ਥੱਲੇ ਉਤਲੇ ਬਦਲ ਨਾਲੇ ਪਾਣੀ ਰੁੜ ਜਾਣਾ ਹਾਂਜੀ ਫਰੀਦਾ ਮਹਲ ਕੱਚਾ ਭਾਂਡਾ ਮੰਨਵਾ ਜਿਹੜਾ ਸਰੀਰ ਹੈ ਕੱਚਾ ਭਾਂਡਾ ਇਹਦੇ ਚ ਕਿੰਨਾ ਚਿਰ ਆਤਮਾ ਨੂੰ ਤੁਸੀਂ ਰੱਖ ਲੋਗੇ ਸਾਂਭ ਕੇ ਇਹ ਕੰਦੀ ਉੱਤੇ ਰੁਖੜਾ ਹੀ ਹੈ ਸਰੀਰ ਦੇ ਵਿੱਚ ਜਿਹੜੀ ਆਤਮਾ ਇਹਦੀ ਬਹੁਤੀ ਜ਼ਿੰਦਗੀ ਨਹੀਂ ਹੈ ਗੱਲ ਸਰੀਰ ਦੀ ਔਰ ਆਤਮਾ ਦੀ ਹੈ ਬਹੁਤ ਲੰਬੀ ਜ਼ਿੰਦਗੀ ਨਹੀਂ ਹੈ ਸਰੀਰ ਦੇ ਵਿੱਚ ਤੁਹਾਡੀ ਬਸ ਦੋਏ ਪ੍ਰਮਾਣ ਸਰੀਰ ਦੇ ਸਰੀਰ ਹਮੇਸ਼ਾ ਰਹਿਣ ਵਾਲਾ ਨਹੀਂ ਬਹੁਤ ਥੋੜੀ ਦੇਰ ਰਹਿਣ ਵਾਲਾ ਆਤਮਾ ਹਮੇਸ਼ਾ ਰਹਿਣ ਵਾਲੀ ਹੈ ਹਾਂਜੀ